ਸਤਿਗੁਰੂ ਹਰੀ ਸਿੰਘ ਮਹਾਰਾਜ ਜੀ ਇੱਥੇ ਟਿੱਬਿਆਂ ਦੇ ਬੈਠੇ ਵਿਰਾਗੀ ਹੋਏ ਨੇ ਇਥੋਂ ਵਾਲੇ ਸਿੱਖ ਸਾਰੇ ਇਹ ਫਿਰ ਲਿਆਂਦਾ ਘੋੜਾ ਇਥੋਂ ਕੱਢ ਕੇ ਤੇ ਇਹਨੂੰ ਫਿਰ ਲੱਦ ਕੇ ਮੋਏ ਪੈ ਨੂੰ ਐ ਇਹਨੂੰ ਫਿਰ ਤੋਰਿਆ ਘੋੜਾ ਜੇ ਸੰਤਰੀ ਨੇ ਪੁੱਛਿਆ ਘੋੜਾ ਕੱਢਣ ਲੱਗਿਆ ਹੋਏ ਘੋੜਾ ਕਿਧਰ ਲੈ ਕੇ ਚਲੇ ਜੋ ਆਖਿਆ ਦਰਦ ਬੜੀ ਮਨਾਉਂਦਾ ਖਲੋਂਦਾ ਨਹੀਂ ਤੜਫੀ ਜਾਂਦਾ ਇਹਨੂੰ ਜਰਾ ਬਾਹਰ ਫੇਰ ਤੋਰ ਕੇ ਲਿਆਉਣਾ ਜਰਾ ਚੈਨ ਕਰ ਲਵੇ ਤੇ ਇਹਨੂੰ ਫਿਰ ਲੱਦ ਕੇ ਲੈ ਗਏ ਨੇ ਨੀਲੋ ਨੇ ਇਹਨੂੰ ਤੇ ਉੱਥੇ ਫਿਰ ਰੋੜ ਕੇ ਤੇ ਫੇਰ ਆ ਕੇ ਫੇਰ ਤਰਲਾ ਪਾਇਆ ਸਤਿਗੁਰੂ ਹਰੀ ਸਿੰਘ ਗਰੀਬ ਨੂੰ ਆਜ ਜੀ ਸਵੇਰੇ ਸਾਡੀ ਗਿਣਤੀ ਹੋਣੀ ਅਸੀਂ ਜਿੰਨੇ ਬੰਦੇ ਇੱਥੇ ਆ ਸਵੇਰੇ ਉਹਦਾ ਕੀ ਕਰਨਾ ਆ ਜਦੋਂ ਉਹਨਾਂ ਪੁੱਛਿਆ ਵੀ ਇੰਨੇ ਬੰਦੇ ਜੋ ਤੁਸੀਂ ਰਾਤੀ ਹਾਜ਼ਰੀ ਤੁਹਾਡੀ ਲੱਗੀ ਆ ਸਵੇਰੇ ਨਹੀਂ ਪੂਰੇ ਹੁੰਦੇ ਤੇ ਫਿਰ ਸਤਿਗੁਰੂ ਹਰੀ ਸਿੰਘ ਮਹਾਰਾਜ ਜੀ ਆਖਣ ਲੱਗੇ ਜਾ ਉਹਦਾ ਲਿਖਤ ਵਿੱਚੋਂ ਨਾ ਹੀ ਕੱਢ ਦਿੰਦਾ ਉਹਦਾ ਜਿੱਥੇ ਨਾਂ ਲਿਖਿਆ ਨਾ ਉਹਦਾ ਨਾਂ ਨਾ ਲੱਭੂ ਉਹਦਾ ਨਾਂ ਉੱਥੋਂ ਵਿੱਚੋਂ ਨਿਕਲ ਜੂ ਗਰੀਬ ਨੂੰ ਆ ਜੇ ਸਾਡੇ ਅੱਗੇ ਬਹੁਤ ਕਰੜਾ ਪਰਚਾ ਆਇਆ ਹੈ ਸਤਿਗੁਰੂ ਹਰੀ ਸਿੰਘ ਜੀ ਆਖਿਆ ਤੁਸੀਂ ਨਾ ਘਬਰਾਓ ਮੈਂ ਆਪ ਉਹਨਾਂ ਅੱਗੇ ਤਰਲਾ ਮਾਰਿਆ ਉਹ ਮੈਨੂੰ ਦਰਸ਼ਨ ਦੇ ਕੇ ਇਉਂ ਪਾਸਿਆ ਜਿਵੇਂ ਆ ਗਏ ਨੇ ਸਵੇਰੇ ਮੈਂ ਸਭ ਕੋਈ ਤੁਹਾਡੇ ਹੱਕ 'ਚ ਕਰਵਾ ਦੂੰ ਮੈਨੂੰ ਨਾ ਬੇਰਾਮ ਕਰੋ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਮਹਾਰਾਜ ਜੀ ਵੱਡੇ ਪ੍ਰਤਾਪ ਵਾਲੇ ਕਿਰਪਾ ਕਰਕੇ ਸੁਣਾਇਆ ਕਰਦੇ ਹਨ ਨਹੀਂ ਮੈਂ 8 ਸਾਲਾਂ ਦਾ ਹਾਂ ਇੱਥੇ ਕੰਡੇ ਦੇ ਖਲੋ ਕੇ ਮੈਂ ਵੇਖਿਆ ਜਦੋਂ ਕੋਲੇ ਨਿਕਲੇ ਨੇ ਆਂਦੇ ਮੈਨੂੰ ਚੰਗੀ ਸੰਭਾਲਿਆ ਬਹੁਤ ਉਗੇ ਉਗੇ ਬੰਦੇ ਇਲਾਕੇ ਦੇ ਇੱਥੇ ਇਕੱਠੇ ਹੋਏ ਸੀ ਕੋਲੇ ਹੂੰ ਠੰਡੇ ਹੀ ਜਿੱਦਾਂ ਹੁਣ ਸਮਗਰੀ ਪਾਈ ਹੁੰਦੀ ਆ ਹੁਣ ਹਮਨ ਹੋਇਆ ਹੁੰਦਾ ਸੰਤ ਜੀ ਸਾਰੀ ਦੁਨੀਆ ਦੇ ਉੱਤੇ ਇਹੋ ਜੀ ਜੋ ਕੁਝ ਇੱਥੇ ਹੁੰਦਾ ਨਾ ਕੋਈ ਜ਼ਿੰਦਗੀ ਦੇ ਇੱਕ ਵਾਰੀ ਨਹੀਂ ਕਰ ਸਕਦਾ ਚੀਜ਼ ਕਰਕੇ ਆ ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਮੇਰੇ ਦਾਦਾ ਪਰਦਾਦਾ ਬਾਬਾ ਠਾਕਰ ਜੀ ਉਹ ਪੁੱਤ ਇਥੇ ਕਈ ਜੋਗ ਹੋ ਗਏ ਨੇ ਤਪ ਕਰਦਿਆਂ ਨੂੰ ਉਹ ਪੁੱਤ ਨਮਿਆ ਤੇ ਕਈ ਜੋਗ ਹੋ ਗਏ ਨੇ ਤਪ ਕਰਦਿਆਂ ਇਹ ਪੁੱਤ ਬਗਸ਼ੀ ਧਰਤੀ ਆ ਪੁੱਤ ਬਗਸ਼ੀ ਧਰਤੀ ਆ ਸਾਰੇ ਭਾਈ ਸਾਹਿਬ ਦੇ ਉਦੀ ਉਦੀ ਪ੍ਰਕਰਮਾ ਕਰਕੇ ਤੇ ਲੰਮੇ ਪੇਕੇ ਕੇ ਡੰਡੌਤ ਕਰਕੇ ਆਖਣਾ ਪੁੱਤ ਇਹ ਬਗਸ਼ੀ ਧਰਤੀ ਆ ਤੇ ਜੋ ਦਿਹਾਰਿਆ ਧਿਆਰਿਆ ਜਿੱਥੇ ਜਿਹੜੇ ਦਿਨ ਤੇ ਸਾਡੇ ਵੱਡੇ ਇਕੱਠੇ ਹੋ ਗਏ ਤੇ ਫਿਰ ਇਉਂ ਆਵਾਜ਼ਾਂ ਮਾਰਦੇ ਹੁੰਦੇ ਸੀ ਤਾਨੇ ਮਾਰਦੇ ਹੁੰਦੇ ਸੀ ਤੇ ਫਿਰ ਇੱਕ ਇੱਕ ਬੰਦੇ ਦਾ ਤਾਨਾ ਸੁਣ ਕੇ ਤੇ ਆਖਿਆ ਫਿਰ ਕਿਉਂ ਸਤਾਉਂਦੇ ਜੋ ਮੈਨੂੰ ਮੈਂ ਕਿਹਾ ਪੂਰਾ ਮੈਂ ਤੁਹਾਡੇ ਕੋਲ ਹਾਂ ਉਹ ਉਹ ਸਾਡੇ ਸਾਹਿਬ ਸੱਚੇ ਵੇਦ ਸਾਡਾ ਜੀਣਾ ਸਾਡੇ ਤੇ ਅੱਜ ਕੀ ਪ੍ਰੀਖਿਆ ਹੋ ਰਹੀ ਆ ਤੇ ਫਰਾਂਦੇ ਨਹੀਂ ਕਿਉਂ ਮੈਨੂੰ ਬੇਰਾਮ ਕਰਦੇ ਜੋ ਮੈਂ ਕਿਤੇ ਦੂਰ ਆ ਮੈਂ ਤੁਹਾਡੇ ਨਾਲ ਹਾਂ ਉਹ ਜਿਹੜਾ ਹੁਨਾਰਾ ਜੀ ਤੇ ਉਸ ਵਕਤ ਦੇ ਲਾਹੌਰ ਆਖਿਆ ਸੀ ਜਦੋਂ ਗਿਆਨੀ ਗਿਆਨ ਸਿੰਘ ਗਿਆਨ ਨੇ ਮਨੀ ਸਿੰਘ ਇਹੋ ਕਹੋ ਧਨ ਗੁਰ ਹੁਕਮ ਭਇਓ ਅਨਕੂਲੈ ਬਜਨ ਸਿੰਘਨ ਕਾ ਆਈ ਸਫਲਾ ਥਾ ਹੈ ਬੰਦ ਬੰਦ ਮਮ ਖੂਲੈ ਓਏ ਇਹ ਸੁਣ ਖਾਨ ਬਹਾਦਰ ਜਰਵਰ ਕਹੋ ਜਲਾਦਨ ਤਾਈ ਜਾਏ ਨਿਕਾਸ ਚੌਂਕ ਮੈਂ ਤਿਸ ਕੇ ਦਿਓ ਬੰਦ ਬੰਦ ਛਡਾਈ ਜਾ ਇਹਦਾ ਬੰਦ ਬੰਦ ਕੱਟ ਤੇ ਨਾ ਆਖਿਆ ਸ਼ੁਕਰ ਹੈ ਤੇ ਸਿੰਘਾਂ ਨੇ ਵਜਨ ਕੀਤਾ ਸੀ ਉਹ ਸਫਲ ਹੋਇਆ ਕਹਿੰਦੇ ਨੇ ਫਿਰ ਹਰ ਖਸੋਗ ਨਹੀਂ ਕਹਿ ਸੰਗ ਜੀ ਕਹਿ ਸਾਥ ਜਲਾਦਨ ਜਾਏ ਔਰ ਚਿਹਰੇ ਪਰ ਖੁਸ਼ਹਾਲੀ ਲਾਲੀ ਬ੍ਰਹਮ ਗਿਆਨ ਦਮਕਾਏ ਕੋਈ ਚਿਹਰਾ ਮਰਜਾਇਆ ਨਹੀਂ ਤੇ ਦਮਕਾ ਮਾਰਦਾ ਜਾ ਰਿਹਾ ਹੈ ਇਹਨਾਂ ਰਸਤੇ 'ਚ ਆਖਿਆ ਹੈ ਕਿਹੜੀ ਗੱਲ ਆ ਸੱਤ ਹਜ਼ਾਰ ਅਸੀਂ ਤਾਰ ਦੇਨੇ ਆ ਤੁਸੀਂ ਪਿਛਾਂ ਪਰਤੋ ਤੇ ਫਿਰ ਆਖਰ ਅਗੇ ਤੁਸੀਂ ਜਦੋਂ ਨੂੰ ਮੈਂ ਤੁਰਿਆ ਜਾਣਾ ਹੁਣ ਮੈਨੂੰ ਨਾ ਅਟਕਾਓ ਨਾ ਚਲੇ ਗਏ ਜਲਾਦ ਨੇ ਟੋਕਾ ਮਾਰਿਆ ਇੱਥੇ ਗੁੱਟ ਤੇ ਤੇ ਐਉਂ ਕਰਕੇ ਦੂਜੇ ਹੱਥ ਨਾਲ ਫਿਰ ਉਹਦਾ ਅੱਗੋਂ ਹੱਥ ਫੜ ਲਿਆ ਦੂਜਾ ਨਹੀਂ ਵੱਜਣ ਤਾ ਜਲਾਦ ਆਂਦਾ ਜੇ ਪਹਿਲਾਂ ਹੀ ਮੰਨ ਜਾਣਾ ਆਂਦਾ ਨਹੀਂ ਨਹੀਂ ਤੈਨੂੰ ਪਤਾ ਨਹੀਂ ਬੰਦ ਬੰਦ ਆਖਿਆ ਉੱਥੇ ਮੇਰੀ ਗੰਢ ਗੰਢ ਤੋਂ ਵੱਢਣ ਲੱਗ ਉਹ ਇੱਥੇ ਮਾਰ ਕੇ ਤੇ ਦੂਸਰੇ ਟੱਪ ਨੂੰ ਤਾਂ ਚਲੇ ਜਾਣਾ ਉਹ ਪੁਨ ਪਹੁੰਚਾ ਕੂਣੀ ਯਾਰ ਮੋਢਾ ਤੇ ਸੈਨਤ ਸਾਥ ਕਟਾਏ ਤੇ ਆਵਰਿਓ ਸਿੰਘ ਜਪਜੀ ਪੜਦਾ ਦਰਦ ਨਾ ਜਰਾ ਜਤਾਏ ਤੇ ਇਹਨਾਂ ਉਦੋਂ ਹੀ ਆਖਿਆ ਸੀ ਉੱਥੋਂ ਆਇਆ ਸਿੱਖਾਂ ਨੇ ਵੀ ਇਹ ਹਮਾਰਾ ਜੀਵਨ